ਦੋ ਖੱਪਰ ਪੰਜ ਭੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਉਦੋਂ ਖੱਪਰ ਜਿਹੜਾ ਖੱਪਰ ਆ ਨਾ ਸਾਡਾ ਪਰਦਾ ਨਹੀਂ ਮਨ ਪਾਇਆ ਨਾ ਖੱਪਰ ਉਹਨਾਂ ਜੋਗੀਆਂ ਦੇ ਹੱਥ ਤੇ ਆ ਸਾਡੀ ਖੋਪੜੀ ਭਰਦੀ ਨਹੀਂ ਆ ਮਾਇਆ ਨਾਲ ਪਰ ਖੋਪੜੀ ਦਾ ਪੁੱਠੀ ਦਾ ਕਰਕੇ ਭੇਜੀ ਸੀ ਸਿਰ ਤੇ ਤਾਂ ਕੋਈ ਚੀਜ਼ ਪਾਈਏ ਪਾਣੀ ਖੜਦਾ ਹੀ ਨਹੀਂ ਹੈ ਥਾ ਥੱਲੇ ਆਉਂਦਾ ਇਹ ਪੁੱਠੀ ਵੀ ਨਹੀਂ ਭਰਦੀ ਜੇ ਕਿਤੇ ਸਿੱਧੀ ਕਰ ਦਿੰਦਾ ਫਿਰ ਕੀ ਹਾਲ ਹੁੰਦਾ ਕੱਪੜੋਂ ਨੇ ਪੁੱਠਾ ਕਰਕੇ ਦਿੱਤਾ ਅਜੇ ਤੇ ਪੁੱਠਾ ਕਰਕੇ ਨਾ ਗਿਆ ਫਿਰ ਵੀ ਇਹਨੂੰ ਭਰਦਾ ਥੱਲੇ ਉਹ ਭਰਦਾ ਦੁਬਾਰਾ ਜੇ ਕਹਿੰਦਾ ਦੂਏ ਪਾਸੇ ਰੱਖ ਦਿੰਦਾ ਫਿਰ ਤਾਂ ਹੋਰੇ ਕੁਝ ਕਰਦਾ ਹੈ ਇਹਨੂੰ ਇਹ ਸਮਝਾਉਣ ਖਾਤਰ ਰੱਖਿਆ ਜੀ ਵੀ ਇਹ ਨਹੀਂ ਭਰਨਾ ਹੈ ਇਹ ਤਾਂ ਕੁਝ ਨਹੀਂ ਭਰਨਾ ਇਹ ਤਾਂ ਜਿਹੜੀ ਸੁਰਤ ਹੈ ਇਹਦਾ ਕਵਰ ਹੈ ਸਿਰਫ ਦਿਮਾਗ ਨਾਲ ਦਿਮਾਗ ਦਿੱਤਾ ਸੀ ਸਮਝਣ ਨੂੰ ਨਾ ਕੇ ਦਿੱਤਾ ਸੀ ਸੋਚਣ ਨੂੰ ਦਿਮਾਗ ਦਿੱਤਾ ਸੀ ਵਿਚਾਰਨ ਨੂੰ ਅਕਲ ਦਿੱਤੀ ਸੀ ਵਿਚਾਰਨ ਨੂੰ ਨਾ ਕੇ ਝਗੜਾ ਕਰਨ ਨੂੰ ਬਹਿਸ ਕਰਨ ਨੂੰ ਬਸ ਆ ਇੱਥੇ ਫਰਕ ਪੈ ਗਿਆ ਖੱਪਰ ਉਲਟਾ ਹੋ ਗਿਆ ਜਿਹੜੀ ਚੀਜ਼ ਵਿਚਾਰ ਨੂੰ ਦਿੱਤੀ ਸੀ ਉਹਦੇ ਨਾਲ ਬਹਿਸ ਕਰਨ ਲੱਗ ਗਿਆ ਖੱਪਰ ਉਲਟਾ ਲਿਆ ਮੈਂ ਬੜਾ ਤੂੰ ਛੱਡ ਕੇ ਮੈਂ ਤੇ ਆ ਗਿਆ ਖੱਪਰ ਉਲਟਾ ਹੋ ਗਿਆ ਮੈਂ ਉਹ ਮੈਂ ਹੁਣ ਤੂੰ ਕਿਤੇ ਸਾਰੇ ਤੂੰ ਸਾਰਿਆਂ ਨੂੰ ਤੂੰ ਕਹਿੰਦਾ ਪਰ ਸਾਰਿਆਂ ਨੂੰ ਮੈਂ ਵੱਡਾ ਫਿਰ ਚੱਲ ਲਈ ਇਹ ਤੋਂ ਵੱਡਾ ਅਹੰਕਾਰ ਕੀ ਹੋ ਇਹਦਾ ਅਹੰਕਾਰ ਉਹ ਤੋਂ ਖੱਪਰ ਕੀ ਟੋਪੀ ਭੂਟੋ ਟੋਪੀ ਆ ਜਿਹੜਾ ਭੂ ਹੈ ਸਰੀਰ ਹੈ ਭੂ ਇਹ ਟੋਪੀ ਹੈ ਉੱਤੇ ਜਿਵੇਂ ਕਪੜਾ ਲਿਆ ਹੋਇਆ ਹੁੰਦਾ ਹੈ ਅੰਦਰਲੇ ਸਰੀਰ ਤੇ ਅਸਲ ਦੇ ਵਿੱਚ ਮਨ ਮਨ ਖੱਪਾ ਰਹਿ ਮਨ ਜਦ ਮਨ ਚੜਦਾ ਨਾ ਇੱਥੇ ਜਾ ਕੇ ਰਹਿਦਾ ਤਰਕੁਟੀ ਜਨਾ ਆਉ ਤਰਾ ਜਿਹੜਾ ਖੱਪਾ ਰਹਿ ਇਹਨੂੰ ਪਤਾ ਰਹਿਣਾ ਗਿਆਨ ਦਰਿਆ ਨੂੰ ਆ ਬਾਹਰਲਾ ਗਿਆਨ ਲੈਂਦਾ ਰਹਿੰਦਾ ਬਾਹਰਲੇ ਗਿਆਨ ਨਾ ਪਰਦਾ ਗਿਆਨ ਦਰਿਆ ਨਾ ਭਾਂਜੇ ਦੇ ਕੋਲ ਮਾਇਆ ਦਾ دیਵਾਨਾ ਹੋ ਜਾਂਦਾ ਪੰਜ ਪੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਜੇ ਪੰਜ ਪੂ ਨੂੰ ਟੋਪੀ ਸਮਝ ਲਵੇ ਤੂੰ ਸਿਰਫ ਟੋਪੀ ਹੈ ਮਨ ਨੂੰ ਹੋਰ ਪੁੱਠਾ ਕਰ ਲਈਏ ਬੋਇਆ ਤੂੰ ਆਪੇ ਪੁੱਠਾ ਹੋ ਗਿਆ ਜੇ ਸਰੀਰ ਨੂੰ ਬਹਿਲ ਕੱਪੜਾ ਸਮਝ ਲਵੇ ਵੀ ਸਰੀਰ ਕੱਪੜਾ ਹੈ ਅਸਲੀ ਸਰੀਰ ਨਹੀਂ ਹੈ ਫਿਰ ਕੱਪੜੇ ਦੀ ਬਹੁਤੀ ਫਿਕਰ ਨਹੀਂ ਰਹਿੰਦੀ ਕਵਰ ਹੈ ਟੋਪੀ ਉੱਤੇ ਟੱਕਣ ਹੁੰਦਾ ਕਾਇਆ ਕੜਾਸਣ ਕਾਇਆ ਜਿਹੜੀ ਹੈ ਸਰੀਰ ਅੰਦਰ ਦੀ ਕਾਇਆ ਜਿਹੜੀ ਕਾਇਆ ਹੁੰਦਾ ਅਸਰ ਚ ਆਕਾਸ਼ ਆਕਾਸ਼ ਹੈ ਜਿਹੜਾ ਤਾਤਰ ਕਾਇਆ ਜੋਤ ਆਕਾਸ਼ ਨਾਲ ਰਹਿੰਦੀ ਹੈ ਸਰੀਰ ਕਾਇਆ ਦੀ ਹੁੰਦੀ ਸਰੀਰ ਮਾਇਆ ਪੰਜ ਭੂਖ ਕਹਤਾ ਤਾਂ ਰੂਟਾ ਪੰਜ ਭੂਖ ਟੋਪੀ ਇਹ ਮਾਇਆ ਕਾਇਆ ਹੈ ਆਕਾਸ਼ ਹੈ ਜਿਹੜਾ ਇਹਦਾ ਆਸਰਾ ਲਿਆ ਕੜਾਸਣ ਹੁੰਦਾ ਹੈ ਆਸਰਾ ਨਾਲ ਲੱਕੜ ਦੀ ਇੱਕ ਫੌੜੀ ਜਿਹੀ ਹੁੰਦੀ ਹੈ ਉਹਦਾ ਆਸਰਾ ਲੈ ਕੇ ਜੋਗੀ ਬਹਿੰਦੇ ਰਹਿ ਬਹਿ ਨਹੀਂ ਹੁੰਦਾ ਜਦ ਕਾਫੀ ਦੇਰ ਤਾਂ ਉਹਦਾ ਆਸਰਾ ਲੈ ਲੈਂਦੇ ਉਹਨੂੰ ਕੜਾਸਣ ਕਹਿੰਦੇ ਨੇ ਕੜ ਦਾ ਆਸਣ ਲੱਕੜੀ ਦਾ ਬਸ ਜਿਵੇਂ ਕੜਾਸਣ ਲਿਆ ਐ ਸਹਾਰਾ ਲਿਆ ਆਕਾਸ਼ ਦਾ ਖੜਨ ਵਾਸਤੇ ਰੁਕਣ ਵਾਸਤੇ ਰੁਕਣ ਵਾਸਤੇ ਆਕਾਸ਼ ਦਾ ਸਹਾਰਾ ਹਿਰਦੇ ਦਾ ਤਾਂ ਸਹਾਰਾ ਹੀ ਲੈ ਮਨ ਜਾਗੋਟੀ ਮਨ ਜਾਗੋਟੀ ਜਦ ਮਨ ਜਾਗਦਾ ਫਿਰ ਇਹ ਰਸਤਾ ਹੋ ਜਾਂਦੀ ਇਹਦਾ ਮਤਲਬ ਹੈ ਮਨ ਜਾਗਿਆ ਹੋਇਆ ਹੈ ਜਾਗਦੇ ਹੋਏ ਮਨ ਦਾ ਜਾਗਿਆ ਹੋਇਆ ਮਨ ਮਾਇਆ ਦੀ ਵਿੱਚ ਪਰਦਾ ਮਾਇਆ ਦੀ ਭੁੱਖ ਰਹਿੰਦੀ ਨਾਮ ਦੀ ਭੁੱਖ ਪੈਦਾ ਹੋ ਜਾਂਦੀ ਉਲਟਾ ਹੋ ਜਾਂਦਾ ਖਪਰ ਫਿਰ ਉਹ ਜਨਾਬ ਦੀ ਭੁੱਖ ਜਾਗਣੀ ਚਾਹੀਦੀ ਹੈ ਜਾਗਦੀ ਹੈ ਕਾਇਆ ਜਿਹੜੀ ਹੈ ਅੰਦਰਲਾ ਹਿਰਦਾ ਉਹ ਸਿਰਫ ਸਹਾਰਾ ਹੈ ਕਿਉਂਕਿ ਆਕਾਸ਼ ਅਡੋਲ ਹੈ ਮਨ ਅਡੋਲ ਉਹਦੇ ਨਾਲ ਹੁੰਦਾ ਹੈ ਜੁੜ ਕੇ ਮਨ ਡੋਲਦਾ ਮਨ ਨੇ ਸਰੀਰ ਛੱਡ ਕੇ ਕੁੱਟੀ ਛੱਡ ਕੇ ਕਾਇਆ ਦਾ ਆਸਰਾ ਲੈ ਲਿਆ ਆਕਾਸ਼ ਦਾ ਸਹਾਰਾ ਲਿਆ ਆਕਾਸ਼ ਅਡੋਲ ਹੈ ਫਿਰ ਅਡੋਲ ਹੋ ਜਾਂਦਾ ਕਾਇਆ ਕੜਾਸਨ ਮਨ ਜਾਗੋਟੀ ਮਨ ਜਾਗੋਟੀ ਮਨ ਜਾਗ ਪਿਆ ਇਹਦਾ ਮਤਲਬ ਮਨ ਜਾਗ ਪਿਆ ਜਾਗਿਆ ਹੋਇਆ ਮਨ ਆਸਰਾ ਕਾਦਾ ਲਊ ਆਕਾਸ਼ ਦਾ ਸਰੀਰ ਦਾ ਨਹੀਂ ਫਿਰ ਆਸਰਾ ਸੁਪਨੇ ਦੇ ਵਿੱਚ ਸਰੀਰ ਦਾ ਆਸਰਾ ਹੋਇਆ ਦਾ ਆਸਰਾ ਸੁਪਨੇ ਵਾਲਾ ਸਰੀਰ ਹੋਰ ਹੈ ਹੁਣ ਜਾਗੇ ਦਾ ਸਰੀਰ ਆਕਾਸ਼ ਵਾਲਾ ਹੋਰ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖੀ ਨਾਮ ਸੰਭਾਲ ਸਤ ਸੁਦੋਖ ਔਰ ਸੁਜੋਤਰ ਚੀਜ਼ਾਂ ਨਾਲ ਆਕਾਸ਼ ਨਾਲ ਜੁੜਨ ਵਾਸਤੇ ਤਿੰਨ ਚੀਜ਼ਾਂ ਤੋਂ ਬਿਨਾਂ ਉੱਥੇ ਟਿਕਿਆ ਨਹੀਂ ਰਹਿ ਸਕਦਾ ਸਤ ਸਤ ਕੌਣ ਸਤ ਚਿੱਤ ਚਿੱਤ ਨੂੰ ਸਤ ਕਹਿੰਦੇ ਸਤ ਚਿੱਤ ਆਨੰਦ ਮਾਇਆ ਜੁੜਨਾ ਨਹੀਂ ਜੁੜਦਾ ਮਾਇਆ ਨਾਲ ਨਹੀਂ ਜੁੜਦਾ ਸੱਚ ਨਾਲ ਜੁੜਿਆ ਹੈ ਕਿਸ ਤਰ੍ਹਾਂ ਜੁੜਿਆ ਹੈ ਮਨ ਸੱਚ ਦੀ ਭੁੱਖ ਹੈ ਝੂਠ ਦੀ ਭੁੱਖ ਨਹੀਂ ਹੈ ਸੰਤੋਖ ਝੂਠ ਤੋਂ ਆਇਆ ਤੋਂ ਸੰਤੋਖ ਹੈ ਸੱਚ ਰੋਗ ਦੀ ਭੁੱਖ ਹੈ ਸਤ ਸੰਤੋਖ ਸੰਜਮ ਹੈ ਸੰਜਮ ਵੀ ਹੈ ਸੰਜਮ ਕੀ ਹੈ ਜੋ ਵੀ ਯਤਨ ਕਰਨਾ ਹੈ ਜੋ ਵੀ ਪ੍ਰਾਪਤੀ ਕਰਨੀ ਹੈ ਥੋੜੀ ਥੋੜੀ ਕਰਕੇ ਮਨ ਨੂੰ ਸਮਝਾ ਕੇ ਰੱਖਣਾ ਮਾਇਆ ਤੋਂ ਸੰਤੋਖ ਟੁੱਟਣ ਨਹੀਂ ਦੇਣਾ ਸੱਚ ਦੀ ਪ੍ਰਾਪਤੀ ਕਰੀ ਸੱਚ ਦੀ ਸੋਝੀ ਪ੍ਰਾਪਤ ਕਰੀ ਜਾਣੀ ਹੈ ਸੰਤੋਖ ਦਾ ਵੱਧ ਮਾਇਆ ਦਾ ਟੁੱਟਣ ਨਹੀਂ ਦੇਣਾ ਮਾਇਆ ਵੱਲ ਨੂੰ ਮਨ ਮਾਇਆ ਦਾ ਬੇਸਬਰਾ ਮਨ ਨੂੰ ਹੋਰ ਲਈ ਦੇਣਾ ਬੇਸਬਰੀ ਤੋਂ ਰੋਕ ਕੇ ਰਖਣਾ ਮਾਇਆ ਦੀ ਨਾਮ ਦੀ ਬੁਖਾਰੀ ਹੋਣੀ ਪੂਰੀ ਕਰੀ ਜਾਣੀ ਇਹ ਸੰਜੋ ਨਾਨਕ ਇੱਕ ਲਫ਼ਜ਼ ਦਾ ਹੋਣਾ ਨਹੀਂ ਥੋੜਾ ਥੋੜਾ ਹੁੰਦਾ ਰਹੇ ਨਾਨਕ ਗੁਰਮੁਖੀ ਨਾਮ ਸਮਾਲ ਇਸ ਤਰੀਕੇ ਨਾਲ ਜਿਹੜਾ ਗੁਰਮੁਖ ਨੇ ਨਾਮ ਨੂੰ ਇਕੱਠਾ ਕਰ ਲੈਂਦੇ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰਕੇ ਨਾਮ ਦਾ ਖਜ਼ਾਨਾ ਇਕੱਠਾ ਕਰ ਲੈਂਦੇ